ਆਪਾਂ ਚੌਬੁੱਲੇ ਦੀ ਜੋ ਰਚਨਾ ਕਰ ਰਹੇ ਹਾਂ ਮਹਲਾ ਪੰਜਵਾਂ ਦੀ ਰਚਿਤ ਹੈ ਉਹਦੇ ਚ ਅਖੀਰੀ ਚੌਬੁੱਲਾ ਹੈ ਜੀ 11ਵਾਂ ਚੌਬੁੱਲਾ ਮਗਨ ਭਇਓ ਪ੍ਰੇ ਪ੍ਰੇਮ ਸਿਉ ਸੂਦਨਾ ਸਿਮਰਤ ਅੰਗ ਪ੍ਰਗਟ ਭਇਓ ਸਭ ਲੋਹ ਮੈਂ ਨਾਨਕ ਆਦਮ ਪਤੰਗ ਦੇਖੋ ਪਹਿਲਾ ਜਿਹੜਾ ਦਸਵਾਂ ਹੈ ਨਾ ਪਦਾ ਅਸ਼ਲੋਕ ਉਹ ਮੂਰਤੀ ਪੂਜਾ ਤੇ ਹੈ ਖੜਾ ਆ 11ਵਾਂ ਆਖਰ ਫੇਰ ਉਹੀ ਪ੍ਰੇਮ ਤੇ ਆ ਗਿਆ ਵੀ ਉਹਨੂੰ ਕੱਟਦੇ ਖੰਡ ਖੰਡ ਕਰਕੇ ਪਰੇ ਸੇ ਤਾਂ ਜੇ ਆ ਲੈ ਲਿਆ ਤਾਂ ਜਿਹੜਾ ਮਗਨ ਪਿਓ ਪ੍ਰੀ ਪ੍ਰੇਮ ਸਿਓ ਜਿਹੜਾ ਪ੍ਰੇਮ ਦੇ ਵਿੱਚ ਮਗਨ ਹੋ ਗਿਆ ਨਾ ਮਨ ਸੁੱਧ ਨਾ ਸਿਮਰਤੇ ਅੰਗ ਉਹਨੂੰ ਆਪਣੀ ਵੀ ਸੁੱਧ ਬੁੱਧ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਸੁੱਧ ਦਾ ਵੀ ਅਰਥ ਸੁੱਧੇ ਬਣਦਾ ਹੈ ਸੁੱਧ ਦਾ ਅਰਥ ਵੀ ਸੁੱਧੇ ਬਣਦਾ ਅੱਛਾ ਜੀ ਠੀਕ ਹੈ ਮਗਨ ਭਇਓ ਪ੍ਰਿਯ ਪ੍ਰੇਮ ਸਿਉ ਸੂਦ ਨਾ ਸਿਮਰਤ ਅੰਗ ਬਾਹਲੇ ਸ਼ਰੀਰ ਦੀ ਸੁਧ ਬੁੱਧੇ ਨਹੀਂ ਰਹੀ ਇੰਨਾ ਆਤਮ ਲੀਨ ਹੋ ਗਿਆ ਇੰਨਾ ਆਪਣੇ ਆਪ ਚ ਖੋ ਗਿਆ ਬਾਹਲੀ ਮਾਇਆ ਦੀ ਸੁਧ ਬੁੱਧੇ ਭੁੱਲ ਗਿਆ ਦੁਨੀਆ ਹੀ ਭੁੱਲ ਗਈ ਪ੍ਰਗਟ ਭਇਓ ਸਭ ਲੋਹ ਮੈਂ ਨਾਨਕ ਅਦਮ ਪਤੰਗ ਉਹ ਐਸਾ ਜਿਹੜਾ ਅਦਮ ਪਤੰਗ ਹੈ ਐਸਾ ਜਿਹੜਾ ਪੁਰਸ਼ ਹੈ ਮਨ ਇੱਥੇ ਅਦਮ ਅੱਧਾ ਪਤੰਗ ਮਨ ਉਹ ਜਿਹੜਾ ਆਤਮਾ ਹੈ ਅਦਮ ਅੱਧਾ ਸੀ ਜਿਹੜਾ ਸਰੀਰ ਦੇ ਧਾਰੀ ਉਹ ਸਾਰੇ ਲੋਕਾਂ 'ਚ ਪ੍ਰਗਟ ਹੋ ਜਾਊਗਾ ਜਿੰਨੇ ਲੋਕਾਂ 'ਚ ਉਹਦੀ ਜੈ ਜੈਕਾਰ ਹੋ ਜੂਗੀ ਭਗਤ ਬਣ ਜਾਊਗਾ ਉਹਦਾ ਜਨਮ ਸਫਲਾ ਹੋ ਜਾਊਗਾ ਸਗਲੇ ਜੁਗ ਅੰਦਰ ਅੰਤਰ ਗੁਰੂ ਨਾਨਕ ਕੀ ਹੀ ਵਡਿਆਈ ਜਿਹੜੀ ਗੁਰੂ ਨਾਨਕ ਨੇ ਵਡਿਆਈ ਕੀਤੀ ਹੈ ਉਹਦੀ ਵਡਿਆਈ ਕੀਤੀ ਸਾਰੇ ਸੰਸਾਰ 'ਚ ਪ੍ਰਗਟ ਹੋ ਜੂ ਜੇ ਉਹ ਪ੍ਰੇਮ 'ਚ ਦੁਨੀਆ ਦੀ ਸੁੱਧ ਬੁੱਧੇ ਭੁੱਲ ਗਿਆ ਆਪਣੇ ਸਰੀਰ ਤੱਕ ਨੂੰ ਭੁੱਲ ਗਿਆ ਇਹ ਉਹ ਉਤਲਾ ਸੀ ਉਹ ਜੁੜਿਆ ਹੋਇਆ ਇੱਕ ਮਾਇਆ ਦੇ ਸਰੀਰ ਨਾਲ ਸੁਰਮਾ ਕਾਲਾ ਪਾ ਰਿਹਾ ਉਹਦੇ ਉਹਦਾ ਸਰੂਪ ਦਰਸ਼ਨ ਅੱਖਾਂ ਨਾਲ ਦੇਖ ਰਿਹਾ ਆ ਆਤਮਦਰਸ਼ੀ ਹੈ ਇਹ ਦੋਹਾਂ ਦਾ ਡਿਫਰੈਂਸ ਦੱਸਿਆ ਹੋਇਆ ਆ ਭਗਤੀ ਸਾਰਥਕ ਹੈ ਉੱਪਰਲੀ ਭਗਤੀ ਨਿਰਾਰਥਕ ਹੈ ਇਹ ਭਗਤੀ ਫਲਦਾਇਕ ਹੈ ਉਹ ਭਗਤੀ ਨਿਸਫਲ ਹੈ ਉੱਪਰਲੀ ਕੋਈ ਫਲ ਨਹੀਂ ਉਹਦੇ ਚ ਪ੍ਰਾਪਤੀ ਗੱਲ ਦਾ ਵਿਚੋੜ ਕਰਦਾ ਅੱਛਾ ਪ੍ਰਗਟ ਭਇਓ ਸਭ ਲੋਭ ਮੈਂ ਇਹਦਾ ਕੀ ਭਾਵ ਬਣਦਾ ਜੀ ਲੋਭ ਮਤ ਨੂੰ ਕਹਿੰਦੇ ਨੇ ਜਿਹੜੀਆਂ ਮਤਾਂ ਗਿਆਨ ਦੇ ਰਹੀਆਂ ਨੇ ਉਹ ਲੋਭ ਦੇ ਰਹੀਆਂ ਨੇ ਸਾਰੀਆਂ ਮਤਾਂ ਚੋਂ ਪ੍ਰਗਟ ਹੋ ਜੂ ਜਿਵੇਂ ਸਾਰੀਆਂ ਮਤਾਂ ਆਲੇ ਗੁਰੂ ਨਾਨਕ ਨੂੰ ਭਗਤਾਂ ਨੂੰ ਮੰਨਦੇ ਹੀ ਨੇ ਹੋਰ ਮਤਾਂ ਵਾਲੇ ਵੀ ਮੰਨਦੇ ਨੇ ਆਦਮ ਪਤੰਗ ਦਾ ਭਾਵ ਆਪਾਂ ਲੈਣਾ ਵੀ ਮਨ ਹੈ ਜੀ ਅੱਧਾ ਪਤੰਗ ਅਧਮ ਅੱਧਾ ਹੁੰਦਾ ਅਦਮ ਦਾ ਮਤਲਬ ਅੱਧਾ ਹੁੰਦਾ ਅਧਮ ਚੰਡਾਲੀ ਭਈ ਬ੍ਰਾਹਮਣੀ ਅੱਧੀ ਚੰਡਾਲੀ ਹੈ ਬ੍ਰਾਹਮਣੀ ਅੱਧੀ ਤਾਂ ਠੀਕ ਹੈ ਸੂਦੀ ਤੇ ਸ੍ਰੇਸ਼ਟਾਈ ਦੇ ਸ਼ੁੱਧੀ ਵੀ ਹੈ ਸ੍ਰੇਸ਼ਟ ਵੀ ਹੈ ਅਧੀ ਸ੍ਰੇਸ਼ਟਾ ਦੀ ਸ਼ੁੱਧੀ ਇਹ ਅੰਦਮ ਦੇ ਵੀ ਅਰਥ ਬਦਲ ਗਿਆ ਜਾਣ ਕੇ ਅੱਛਾ ਇਹਨਾਂ ਨੇ ਅਰਥ ਕੀਤੇ ਆ ਜੀ ਜਿਹੜਾ ਜਗਿਆਸੂ ਪਿਆਰੇ ਪ੍ਰਭੂ ਦੇ ਪ੍ਰੇਮ ਵਿੱਚ ਮਸਤ ਹੋ ਗਿਆ ਉਸ ਨੂੰ ਸਿਮਰਦਿਆਂ ਸਰੀਰ ਦੇ ਅੰਗਾਂ ਦੀ ਸੁੱਧ ਨਹੀਂ ਰਹੀ ਨਾਨਕ ਗੁਰੂ ਜੀ ਫਰਮਾਉਂਦੇ ਹਨ ਕਿ ਨੀਚ ਪਤੰਗ ਪਿਆਰੇ ਜਗਤ ਦੇ ਦੀਵੇ ਦੀ ਲਾਟ ਉਤੇ ਕੁਰਬਾਨ ਹੋ ਗਿਆ ਜਿਸ ਕਾਰਨ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਗਿਆ ਆਦਮ ਨੂੰ ਨੀਚ ਕਹਿੰਦੇ ਪਤੰਗ ਨੂੰ ਭਮੱਟ ਕਹਿੰਦੇ ਆ ਭਮੱਟ ਪਰ ਪਤੰਗ ਨੂੰ ਵੀ ਨੀਚ ਕਹਿੰਦਾ ਹਾਂਜੀ ਇਹ ਤਾਂ ਫਿਰ ਉਹਨੂੰ ਨੀਚ ਕਹਿੰਦੇ ਨਾਲੇ ਨਾਲੇ ਉਹ ਜੀਵਨ ਦੇ ਦਿੰਦੀ ਹੈ ਹਾਂਜੀ ਆਦਮ ਦੇ ਜੋ ਅਰਥ ਪ੍ਰੋਫੈਸਰ ਸਾਹਿਬ ਸਿੰਘ ਕਰ ਰਹੇ ਦੋਏ ਵਾਰ ਆਉਂਦਾ ਜੀ ਆਦਮ ਸ਼ਬਦ ਆਪਣੇ ਕੋਲ ਇੱਕ ਜਗ੍ਹਾ ਤੋਂ ਆਉਂਦਾ ਆਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸਿਸਟਾਈ ਰੇ ਅੱਧ ਲਫ਼ਜ਼ ਤੇ ਅੱਧਮ ਬਣਿਆ ਅੱਧਮ ਲਫ਼ਜ਼ ਹੈ ਅਸਲ 'ਚ ਅਦਮ ਦਾ ਮਤਲਬ ਅੱਧ ਵਿੱਚੋਂ ਇਹ ਅੱਧ ਵਿੱਚੋਂ ਪਾਤਾਲੀ ਆਕਾਸ਼ੀ ਸਖਣੀ ਲਹਿਬਰ ਬੂਝੀ ਖਾਈ ਰੇ ਆਕਾਸ਼ ਪਤਾਲ ਵਾਲੇ ਨੂੰ ਪਤਾ ਹੀ ਨਹੀਂ ਹੈ ਪਤਾਲ ਕੀ ਹੁੰਦਾ ਇਹਨੂੰ ਨਹੀਂ ਪਤਾ ਹੈ ਪਾਤਾਲ ਪੈਰਾਂ ਦੇ ਥੱਲੇ ਦੇ ਇਲਾਕੇ ਨੂੰ ਕਹਿੰਦੇ ਨੇ ਜਿਹੜਾ ਹਿਰਦਾ ਉਸ ਨੂੰ ਪਾਤਾਲ ਕਿਹਾ ਹਿਰਦੇ ਨੂੰ ਆਕਾਸ਼ ਕਿਹਾ ਇਹਨਾਂ ਨੇ ਹਿਰਦੇ ਨੂੰ ਕਾਸੀ ਕਹੇ ਲਹਿਬਰ ਬੂਜੀ ਖਾਈ ਦੇ ਲੈ ਪਰ ਲੈ ਹੁੰਦਾ ਪ੍ਰਾਪਤ ਕਰਕੇ ਪਰ ਹੁੰਦਾ ਗਿਆਨ ਗਿਆਨ ਪ੍ਰਾਪਤ ਕਰਕੇ ਇਹ ਜਿਹੜੀ ਖਾਈ ਸੀ ਖਾਈ ਕੀ ਸੀ ਕਿ ਅਦਬ ਤੋਂ ਚਨਾਲੀ ਹੋ ਗਈ ਬ੍ਰਾਹਮਣੀ ਮਤ ਇਹ ਬਹੁਤ ਵੱਡਾ ਭੇਦ ਸੀ ਇਹ ਬਹੁਤ ਬੁੱਝਣਾ ਔਖਾ ਸੀ ਕਿੱਥੋਂ ਇਹ ਨੁਕਸ ਪਿਆ ਪੰਡਤ ਪਾੜੀ ਬਾੜ ਜਿਹੜੀ ਕਬੀਰ ਨੇ ਡਾਇਗਨੋਸ ਕੀਤੀ ਹੈ ਇਹ ਐਵੇਂ ਨਹੀਂ ਛੇਤੀ ਦੇ ਕੇ ਕਰ ਲਈ ਇੱਥੋਂ ਸਾਨੂੰ ਇਹਨਾਂ ਨੇ ਉਲਟੇ ਰਾਹ ਪਾਤਾ ਅਰਥ ਬਦਲ ਕੇ ਗੁਰਬਾਣੀ ਨੂੰ ਠੀਕ ਕਰਨਾ ਇਹ ਕੋਈ ਸੌਖੀ ਗੱਲ ਨਹੀਂ ਸੀ ਇਹ ਖਾਈ ਬੁੱਝੀ ਹੈ ਤੇ ਖਾਈ ਪਾਟੀ ਹੈ ਬੁੱਝ ਕੇ ਅੱਛਾ ਇਹ ਲਿਖਦੇ ਆ ਇਹਨੂੰ हे ਭਾਈ ਨਾਮ ਅੰਮ੍ਰਿਤ ਦੀ ਬਰਕਤ ਨਾਲ ਅਤ ਨੀਚ ਚੰਡਾਲ ਬ੍ਰਿਤੀ ਮਾਨੋ ਬ੍ਰਾਹਮਣੀ ਬਣ ਗਈ ਤੇ ਸੂਦਰਨੀ ਤੋਂ ਉੱਚੀ ਕੁਲ ਵਾਲੀ ਹੋ ਗਈ ਬ੍ਰਾਹਮਣੀ ਦਾ ਬਣਨਾ ਕਿਤੇ ਲਿਖਿਆ ਹੀ ਨਹੀਂ ਹੋਇਆ ਬ੍ਰਾਹਮਣ ਤਾਂ ਕੋਈ ਬਣਨ ਨਹੀਂ ਦਿੰਦਾ ਦੂਏ ਨੂੰ ਬ੍ਰਾਹਮਣ ਦੇ ਘਰ ਪੈਦਾ ਹੋਇਆ ਬ੍ਰਾਹਮਣ ਸੀ ਦੂਜੇ ਨੂੰ ਬ੍ਰਾਹਮਣਾਂ ਨੇ ਪੜ੍ਹਨ ਦਿੱਤਾ ਹੀ ਨਹੀਂ ਕੋਈ ਬ੍ਰਾਹਮਣ ਬਣਿਆ ਸਾਬਤ ਤਾਂ ਕਰੋ ਜਿਹੜੀ ਬਿਰਤੀ ਪਹਿਲਾਂ ਪਤਾਲ ਤੋਂ ਲੈ ਕੇ ਆਕਾਸ਼ ਤੱਕ ਸਾਰੀ ਦੁਨੀਆ ਦੇ ਪਦਾਰਥ ਲੈ ਕੇ ਵੀ ਭੁੱਖੀ ਰਹਿੰਦੀ ਸੀ ਉਸ ਦੀ ਤਿਸ਼ਨਾ ਅੱਗ ਦੀ ਲਾਟ ਬੁਝ ਗਈ ਹੈ ਕਿਉਂਕਿ ਇਹ ਖਾਈ ਦੇ ਅਰਥ ਹੋਰ ਕਰਦੇ ਆ ਕੁਝ ਅੱਗ ਦੀ ਲਾਟ ਕਹਿੰਦੇ ਲਹਿਬਰ ਨੂੰ ਇਹ ਅੱਗ ਦੀ ਲਾਟ ਅਰਬੀ ਲਹਿਬ ਤੋਂ ਲਹਿਬਰ ਲਹਿਬਰ ਅੱਗ ਕਿਵੇਂ ਹੋਊਗੀ ਲਾਟ ਕਿਵੇਂ ਹੋਊ ਲੈਣਾ ਹੁੰਦਾ ਪ੍ਰਾਪਤ ਕਰਨਾ ਲਹਿ ਦੇ ਹਾਰੀ ਦੇ ਵਿੱਚ ਹੈਗਾ ਪਰ ਇਹ ਖਾਈ ਨੂੰ ਵੀ ਖਾਦੀ ਗਈ ਮੁੱਕ ਗਈ ਕਹਿੰਦੇ ਆ ਜਦ ਅਦਮ ਚਲਾਲੀ ਬ੍ਰਾਹਮਣੀ ਮਤ ਨੂੰ ਕਹਿਤਾ ਸੂਦੀ ਤੇ ਸ੍ਰੇਸ਼ਟਾਈ ਰੇ ਸੂਦੀ ਤੋਂ ਸ੍ਰੇਸ਼ਟਾਈ ਕਿਵੇਂ ਹੋ ਗਈ ਸੂਦੀ ਸੀ ਬ੍ਰਾਹਮਣੀ ਮਤ ਪਹਿਲਾਂ ਸ਼ੂਦਰੀ ਤੇ ਸ੍ਰੇਸ਼ਟਾਈ ਹੋਈ ਹੈ ਪਹਿਲਾਂ ਤਾਂ ਇਹ ਦੱਸੋ ਗੱਲ ਬ੍ਰਾਹਮਣੀ ਮਤ ਦੀ ਚੱਲਦੀ ਹੈ ਕਿਤੋਂ ਕਿਤੋਂ ਠੀਕ ਕਰ ਲੈਣਗੇ ਇਹਨਾਂ ਨੇ ਸਾਰਾ ਇਮੇਜਿਨੇਸ਼ਨ ਕਿਥੋਂ ਬਾੜ ਲਿਆ ਲਿਆ ਕੇ ਗੱਲ ਬ੍ਰਾਹਮਣੀ ਮਤ ਦੀ ਛੇੜੀ ਹੈ ਉਹਨਾਂ ਨੇ ਅਦਮ ਚਡਾਲੀ ਭਈ ਬ੍ਰਾਹਮਣੀ ਜਾਂ ਪੰਡਤ ਨੇ ਬਾਟ ਪਾ ਲਈ ਹੈ ਪੰਡਤ ਇਹ ਅਦਮ ਚੋਂ ਚਡਾਲੀ ਬਣ ਗਈ ਬੇੜੇ ਤੇ ਸਰਾ ਕਰਤੇ ਅੱਧ ਜਾ ਕੇ ਬੇੜਾ ਡੁੱਬ ਜਾਂਦਾ ਇਹਨਾਂ ਦਾ ਕਬੀਰ ਕਹਿੰਦਾ ਜਦ ਦੇਖਿਆ ਬੇੜਾ ਜੱਜਣਾ ਤਾਂ ਉਤਲ ਪੜਿਓ ਫਰਕ ਜਦ ਮੈਂ ਦੇਖਿਆ ਤਾਂ ਬੇੜਾ ਕਹਾਂ ਡੁੱਬ ਜੂਗਾ ਮੈਂ ਉਤਰ ਗਿਆ ਗੁਰਬਾਣੀ 'ਚ ਬਹੁਤ ਕੁਝ ਪਿਆ ਕਿ ਕਿਵੇਂ ਬਚ ਜਾਣਗੇ ਆਦਮ ਚੰਡਾਲੀ ਪਈ ਬ੍ਰਾਹਮਣੀ ਸੂਦੀ ਤੇ ਸਿਸਟਾਈ ਰੇ ਇੱਥੇ ਹੈਗਾ ਵੀ ਜਿਹੜੀ ਬ੍ਰਾਹਮਣੀ ਮਤ ਸੀ ਉਹ ਅੱਧੇ 'ਚ ਜਾ ਕੇ ਚੰਡਾਲੀ ਬਣ ਗਈ ਹੈ ਜੀ ਚੰਡਾਲੀ ਬਣ ਗਈ ਬੇਈਮਾਨ ਬਣ ਗਈ ਜਾਏ ਆਪਣੇ ਖਾਏ ਬਣ ਗਈ ਆਏ ਨੇ ਪਾਲੇ ਨੇ ਫਿਰ ਖਾ ਗਈ ਉਹਨਾਂ ਨੂੰ ਇਹ ਅਜਾ ਸੂਦੀ ਤੇ ਸਿਸ਼ਟਾਈ ਰੇ ਦਾ ਕੀ ਭਾਵ ਬਣਦਾ ਜੀ ਸ਼ੁਦਰੀ ਵੀ ਹੈ ਸਿਸ਼ਟਾਈ ਵੀ ਹੈ ਅਦੀ ਸਿਸ਼ਟਾਈ ਹੈ ਦੀ ਸ਼ੁਦਰੀ ਹੈ ਜਦ ਆਪਣੇ ਜਾਇਆ ਨੂੰ ਪੈਦਾ ਕਰਦੀ ਹੈ ਤਾਂ ਸਿਸ਼ਟਾਈ ਹੈ ਜਾਂ ਖਾਂਦੀ ਹੈ ਤਾਂ ਸ਼ੁਦਰੀ ਹੈ ਠੀਕ ਹੈ ਜੀ ਤੇ ਜਦ ਪਹਿਲਾਂ ਦੂਸਰੀ ਵਾਰ ਇਹ ਸ਼ਬਦ ਦੁਬਾਰਾ ਆਉਂਦਾ ਹੈਗਾ ਜੀ ਆਦਮ ਇਹ ਐਸੇ ਅਖੀਰੀ ਚੌਬੋਲੇ ਚ ਆਉਂਦਾ ਜੀ ਪ੍ਰਗਟ ਭਇਓ ਸਭ ਲੋ ਮੈਂ ਨਾਨਕ ਅਦਮ ਪਤੰਗ ਪਤੰਗ ਤਾਂ ਹੀ ਹੈ ਫਿਰ ਪਤੰਗ ਹੁੰਦਾ ਹੀ ਹੁੰਦਾ ਜਿਹੜਾ ਪਤੰਗਾ ਹੈ ਉਹ ਹੁੰਦਾ ਹੀ ਹੁੰਦਾ ਅੱਧੀ ਮਾਇਆ ਦਾ ਚੇਤਨ ਢਾਲ ਦੇ ਵਿੱਚ ਪਤੰਗਾ ਪੈਦਾ ਹੋਣਾ ਹੋਰ ਕਾਜੂ ਪੈਦਾ ਹੋਊਗਾ ਅੱਛਾ ਜੀ ਆਦਮ ਦਾ ਸੇ ਨੀਚ ਕੇ ਕਰਦਾ ਇਹਨਾਂ ਨੇ ਇੱਥੇ ਨਹੀਂ ਇਹ ਕਹਿੰਦੇ ਆ हे ਨਾਨਕ ਵਿਚਾਰਾ ਨੀਚ ਜਿਹਾ ਪਤੰਗਾ ਆਪਣੇ ਪਿਆਰੇ ਜਗਦੇ ਦੀਵੇ ਦੇ ਪਿਆਰ ਵਿੱਚ ਇਤਨਾ ਮਸਤ ਹੋ ਜਾਂਦਾ ਹੈ ਕਿ ਪਿਆਰੇ ਨੂੰ ਯਾਰ ਕਰਦੇ ਆ ਉਸ ਨੂੰ ਆਪਣੇ ਸਰੀਰ ਦੀ ਸੁਧ ਬੁੱਧ ਨਹੀਂ ਰਹਿੰਦੀ ਗੱਲ ਕਹਿੰਦੇ ਨੇ ਇਹ ਪ੍ਰੋਫੈਸਰ ਸਾਹਿਬ ਜੀ ਨੇ ਲਿਖਿਆ ਜੀ ਉਹ ਪਤੰਗਾ ਜਗਦੇ ਦੀਵੇ ਦੀ ਲਾਟ ਉੱਤੇ ਸੜ ਮਰਦਾ ਹੈ ਪਰ ਆਪਣੇ ਇਸ ਇਸ਼ਕ ਦਾ ਸਦਕਾ ਨੀਚ ਜਿਹਾ ਪਤੰਗਾ ਸਾਰੇ ਜਗਤ ਵਿੱਚ ਉੱਗਾ ਹੋ ਗਿਆ ਹੈ ਕਿਸੇ ਕਵੀ ਦੀ ਆ ਕਲਪਨਾ ਸੀ ਜਿਹੜੀ ਇਹ ਕਹਿੰਦੇ ਨੇ ਦੂਏ ਨੇ ਇਹ ਕਹਿਤੀ ਕਹਿੰਦਾ ਸ਼ਮਾ ਦਿਲ ਮੈਂ ਜਲੇ ਤੋ ਮੈਂ ਆਤਾ ਨਹੀਂ ਉਸਕਾ ਜਲਣਾ ਮੁਝੇ ਹਰ ਗੱਜ ਭਾਤਾ ਨਹੀਂ ਮੈਂ ਤਾਂ ਉਹਨੂੰ ਬੁਝਾਉਣਾ ਹੋਣਾ ਸ਼ਮਾ ਨੂੰ ਮੈਂ ਉਹਦੇ ਨਾਲ ਕਿੱਦਾਂ ਪ੍ਰੇਮ ਕਰਦਾ ਫਿਰ ਇੱਥੇ ਪ੍ਰੇਮ ਵਾਲੇ ਨੂੰ ਜਾਲ ਦੇਣਾ ਪ੍ਰੇਮ ਵਾਲੇ ਨੂੰ ਮਾਰ ਦੇਣਾ ਇਹ ਫਿਰ ਇਹਨਾਂ ਦੀ ਹੋਊਗੀ ਥਿਉਰੀ ਅਦਮ ਜਿਹੜਾ ਲਈ ਆਇਆ ਸੀ ਇਹ ਤਾਂ ਅਦਮ ਜਿਹੜਾ ਲਈ ਹੈ ਤੇ ਸਾਡਾ ਤਾਂ ਸਤਗੁਰ ਜੀ ਨਾਲ ਪ੍ਰੇਮ ਕਰਦੇ ਉਹ ਤਾਂ ਮਾਰ ਜਵਾਲੇ ਹੈ ਉਹ ਤਾਂ ਸਾਡਾ ਜੀਵਨ ਦਿੰਦਾ ਸਾਨੂੰ ਤਾਂ ਇਹਨਾਂ ਨੇ ਪਤੰਗੇ ਨਾਲ ਕੰਪੈਰੀਜ਼ਨ ਕਿਵੇਂ ਕਰਤਾ ਉਹਦਾ ਠੀਕ ਹੈ ਇਹ ਦੋਹੇ ਅਰਥ ਜਿਹੜੇ ਹੈਗੇ ਯਾਨੀ ਹਰਬੰਸ ਸਿੰਘ ਜੀ ਦੇ ਇਹਨਾਂ ਤੋਂ ਕਾਫੀ ਅਲੱਗ ਹੈ ਪਰ ਗੱਲ ਉਹ ਵੀ ਉਹੀ ਜੋ ਕਰਦੇ ਆ ਜਿਹੜਾ ਜਗਿਆਸੂ ਪਿਆਰੇ ਪ੍ਰਭੂ ਦੇ ਪ੍ਰੇਮ ਵਿੱਚ ਮਸਤ ਹੋ ਗਿਆ ਉਸ ਨੂੰ ਸਿਮਰਦਿਆਂ ਸਰੀਰ ਦੇ ਅੰਗਾਂ ਦੀ ਸੁੱਧ ਨਹੀਂ ਰਹੀ ਇਹ ਜਗਿਆਸੂ ਦੀ ਗੱਲ ਕਰ ਰਹੇ ਆ ਜੀ ਨਾਨਕ ਗੁਰੂ ਜੀ ਫਰਮਾਉਂਦੇ ਆ ਨੀਚ ਪਤੰਗ ਪਿਆਰੇ ਜਗਤ ਦੇ ਦੀਵੇ ਦੀ ਲਾਟ ਉਤੇ ਕੁਰਬਾਨ ਹੋ ਗਿਆ ਜਿਸ ਕਾਰਨ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਗਿਆ ਨੀਚ ਪਤੰਗ ਕਹਿੰਦੇ ਉਹਨੂੰ ਆਓ ਐਵੇਂ ਕਹਣਗੇ ਠੀਕ ਹੈ ਜੀ ਆਪਣਾ ਅਰਥ ਹੁਣ ਕੀ ਹੈ ਜੀ ਇੱਕ ਵਾਰ ਰਿਵਾਈਜ਼ ਕਰ ਦਿਓ ਆਪਾਂ ਕੀ ਕਹਿਣਾ ਚਾਹੁੰਦੇ ਆਪਾਂ ਇਹ ਕਹਿਣਾ ਚਾਹੁੰਦੇ ਆ ਜਿਹੜਾ ਅਦਮ ਪਤੰਗ ਹੈ ਜਿਹੜਾ ਮਨ ਹੈ ਜਿਹੜਾ ਜੀਵ ਹੈ ਸਰੀਰ ਦੇ ਨਾਲ ਜੁੜਿਆ ਹੋਇਆ ਉਹ ਤਨ ਹੋ ਗਿਆ ਨਾਨਕ ਤਨ ਹੋ ਗਿਆ ਉਹ ਉਹਦਾ ਜਨਮ ਸਫਲਾ ਹੋ ਗਿਆ ਕਬੀਰ ਤਨ ਹੋ ਗਿਆ ਗੁਰਮੁਖ ਜਿਹੜੇ ਸਾਰੇ ਤਨ ਹੋ ਗਏ ਜਿਨ੍ਹਾਂ ਨੇ ਪ੍ਰੇਮ ਕੀਤਾ ਜਿਨ ਪ੍ਰੇਮ ਕੀਓ ਤੈਨੂੰ ਵੀ ਪ੍ਰਭ ਪਾਇਓ ਪ੍ਰਭ ਪਤਾ ਨਹੀਂ ਪਾਇਆ ਹੋਰ ਕਿਹਨੇ ਪਾਇਆ ਠੀਕ ਹੈ ਪਤੰਗ ਇਹਨਾਂ ਨੂੰ ਲੱਗਦਾ ਬਾਹਰ ਕੋਈ ਜਾਨਵਰ ਹੈ ਉਹ ਪਵਰ ਦੀ ਉਹ ਗੱਲ ਫੇਰ ਹੋ ਰਹੀ ਹੈ ਮਨ ਪਤੰਗ ਹੈ ਨਾ ਜੀ ਉਹ ਜੀਵ ਪਤੰਗ ਹੈ ਠੀਕ ਹੈ ਆਕਾਸ਼ ਦੇ ਵਿੱਚ ਉੜਨ ਕਰਕੇ ਇਹਨੂੰ ਪਤੰਗ ਕਹਿੰਦੇ ਨੇ ਜਿੰਨਾ ਚਿਰ ਮਾਇਆ ਤੇ ਤੁਰਦਾ ਸੀ ਉਦੋਂ ਤੱਕ ਕੀੜਾ ਸੀ ਇਹ ਜਦ ਆਕਾਸ਼ ਦੇ ਵਿੱਚ ਜੁੜਨ ਲੱਗ ਗਿਆ ਜਾ ਕੇ ਆਕਾਸ਼ ਗੱਲਾਂ ਕਰਨ ਲੱਗ ਗਿਆ ਫਿਰ ਪਤੰਗ ਕਹਿੰਦੇ ਨੇ ਇਹੀ ਪਤੰਗ ਹੋ ਜਾਂਦਾ ਇਸੇ ਕੀੜੇ ਨੂੰ ਫੰਗਰ ਹੋ ਜਾਂਦੇ ਨੇ ਫਿਰ ਫਿਰ ਪਤੰਗ ਹੋ ਜਾਂਦਾ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਣਾ ਹੋ ਕੋਲਾ ਗੱਲ ਉਹੀ ਹੈ ਜੀ ਹਾਂ ਭੌਰਾ ਵੀ ਪਤੰਗਾ ਹੀ ਹੁੰਦਾ ਠੀਕ ਹੈ ਜੀ ਭੌਰਾ ਪਤੰਗਾ ਕਿਉਂ ਨਹੀਂ ਲੱਗਦਾ ਉਹ ਜਿਹੜਾ ਜਲਣ ਵਾਲਾ ਪਤੰਗਾ ਉਹ ਕਿਉਂ ਲੱਗਦਾ ਹਾਂ ਇਹ ਤਾਂ ਕਵੀ ਦੀ ਉਡਾਰੀ ਤੇ ਪਿੱਛੇ ਗਏ ਆ ਕਿਸੇ ਕਵੀ ਨੇ ਇਹ ਕਿਹਾ ਹਾਂ ਗੁਰਬਾਣੀ ਜੋ ਨਹੀਂ ਅਰਥ ਲੱਭੇ ਮਨ ਮੁਖਾਂ ਦੇ ਅਰਥ ਲੱਭ ਲੈ ਠੀਕ ਹੈ ਜੀ ਨਾਲੇ ਉਹ ਚੇਤਨ ਹੈਗਾ ਮਨ ਵਾਸਤੇ ਹੀ ਆਇਆ ਹੈਗਾ ਇਹ ਪਤੰਗਾ ਸ਼ਬਦ ਹਾਂ ਤੇ ਆਪਾਂ ਇਹੀ ਦੇਖਿਆ ਹੈ ਅਜੇ ਤੱਕ ਜਿੰਨੇ ਅਰਥ ਕੀਤੇ ਆ ਕਿ ਆਪਣੇ ਅਰਥ ਚੇਤਨ ਤੇ ਟੁਕਦੇ ਆ ਮਨ ਚਿੱਤ ਬੁੱਧੀ ਤੇ ਟੁਕਦੇ ਆ ਸਾਰੀ ਗੱਲੇ ਮਨ ਚਿੱਤ ਬੁੱਧੀ ਦੀ ਹੈ ਤੇ ਤੇ ਘੜੀਆ ਸੁਰਤ ਮਤ ਮਨ ਬੁੱਧ ਸ਼ੁਰੂ ਦੇ ਵਿੱਚ ਗੱਲ ਇੱਥੋਂ ਚੱਲੀ ਹੋਈ ਹੈ ਉਹਦੀ ਘਾੜਤ ਹੈ ਤੇ ਜਿੰਨੇ ਟੀਕਾਕਾਰ ਹੋਏ ਆ ਪੰਡਤ ਆਰਸੀ ਨਰੋਤਮ ਤੋਂ ਹੀ ਇਹਨਾਂ ਨੇ ਅੱਗੇ ਗਿਆਨ ਵਧਾਇਆ ਤੇ ਉਹ ਸਾਰਾ ਜੜ ਗਿਆਨ ਹੈ ਜੀ ਇਹ ਮੂਰਤੀ ਪੂਜਾ ਵਾਲੇ ਜੜ ਗਿਆਨੀ ਹੁੰਦੇ ਮੂਰਤੀ ਪੂਜਾ ਦੇ ਨਾਲ ਜਿਹੜੇ ਸੰਬੰਧਿਤ ਨੇ ਉੱਤੇ ਉੱਠੇ ਨਹੀਂ ਸਕੇ ਵਿਦਵਾਨ ਵਿਦਵਾਨ ਉੱਤੇ ਉੱਠੇ ਨਹੀਂ ਸਕਦੇ ਹੁੰਦੇ ਠੀਕ ਹੈ ਜੀ ਇਹ ਤੋਂ ਪਤਾ ਲੱਗਦਾ ਵੀ ਨਿਰਾਕਾਰੀ ਅਰਥਾਂ ਦੀ ਕਿੰਨੀ ਜ਼ਰੂਰਤ ਹੈ ਨਹੀਂ ਤਾਂ ਭੰਬਲ ਪੂਸੇ ਜੇ ਪਏ ਰਹਾਂਗੇ ਜੀ ਹਾਂ ਜੀ ਭੰਬਲ ਪੂਸੇ ਪਏ ਤਾਂ ਹੋਈ ਜਾਂ ਹੁਣ ਤੱਕ ਹੁਣ ਵੀ ਨਹੀਂ ਨਿਕਲਣਾ ਚਾਹੁੰਦੇ ਬਹੁਤੇ ਤਾਂ ਤੁਹਾਡਾ ਬਹੁਤ ਧੰਨਵਾਦ ਵੀ ਤੁਸੀਂ ਜੋ ਹੈ ਨਿਰਾਕਾਰੀ ਅਰਥਾਂ ਵੱਲ ਚਾਨਣਾ ਪਾਇਆ ਤੇ ਸੰਗਤ ਇਸ ਦਾ ਜ਼ਰੂਰ ਲਾਹ ਲਏਗੀ ਜੀ ਇੱਥੇ 11ਵੇਂ ਬੋਲੇ ਦੀ ਔਰ ਜੋ ਇਹ ਰਚਨਾ ਹੈਗੀ ਹੈ ਜੀ ਪੰਜਵੇਂ ਪਾਤਸ਼ਾਹ ਦੀ ਬੋਲੇ ਮਹੱਲਾ ਪੰਜਵਾਂ ਦੀ ਸਮਾਪਤੀ ਹੈ ਜੀ ਜੀ ਤੇ ਆਪਾਂ ਇਸ ਤੋਂ ਬਾਅਦ ਸ਼ਲੋਕ 12 ਤੋਂ ਵਧੇਕ ਸ਼ੁਰੂ ਕਰਾਂਗੇ ਹੁਣ ਜੀ